ਮਰਿਆਦਾ ਮਰਿਆਦਾ ਸੰਸਾਰ ਦੀ ਹੈ ਪਰਮੇਸ਼ਰ ਦੀ ਰਹਿਤ ਹੈ ਸੰਸਾਰ ਦੀ ਮਰਿਆਦਾ ਸੰਸਾਰ ਦੀ ਮਰਿਆਦਾ ਜਿਹਨੂੰ ਮਰਿਆਦਾ ਪਰਸ਼ੋਤਮ ਕਹਿੰਦੇ ਨੇ ਉਹਨੇ ਸੰਸਾਰ ਨੂੰ ਖੁਸ਼ ਰੱਖਣ ਵਾਸਤੇ ਮਰਿਆਦਾ ਹੁੰਦੀ ਹੈ ਮਰਿਆਦਾ ਸੰਸਾਰ ਨੂੰ ਖੁਸ਼ ਰੱਖਣ ਵਾਸਤੇ ਹੁੰਦੀ ਹੈ ਜਿਹਨੇ ਪਰਮੇਸ਼ਰ ਨੂੰ ਖੁਸ਼ ਰੱਖਣਾ ਸੰਸਾਰ ਨੂੰ ਖੁਸ਼ ਨਹੀਂ ਰੱਖਦਾ ਉਹਨੂੰ ਖੁਸ਼ ਕਰਨ ਵਾਸਤੇ ਰਹਿਤਾ ਹੈ ਕਹਿੰਦਾ ਰਹਿਤ ਪਿਆਰੀ ਮੁਝ ਕੋ ਕੇਵਲ ਰਹਿਤ ਪਿਆਰੀ ਮੁਝ ਕੋ ਹੈ ਬਰਿਆਦਾ ਦੀ ਗੱਲ ਬਰਿਆਦਾ ਪਿਆਰੀ ਸੰਸਾਰ ਕੋ ਹੋਊਗੀ ਕੋਣਾ ਦੀ ਬਰਿਆਦਾ ਰਹਿਤ ਦਾ ਰਸਾ ਵਟ ਲਿਆ ਇਕੱਠਾ ਰਹਿਤ ਨਾਲ ਬਰਿਆਦਾ ਦਾ ਰਸਾ ਉਹ ਫਾਹਾ ਬਣ ਗਿਆ ਉਸੇ ਦਾ ਫਾਹਾ ਬਾਦੇ ਨੂੰ ਸੀ ਉਸੇ ਦਾ ਫਾਹਾ ਇਹਨਾਂ ਰੁਪਿਆ ਹੋਇਆ ਸਾਡੂ ਪਿਆ ਹੋਇਆ ਜਦ ਦਾ ਰਸਾ ਫਾਸੀ ਹੁੰਦੀ ਹੈ ਗਲੇ ਦੀ ਕਬੀਰ ਰਾਤੀ ਕਾਰੀਆਂ ਸਾਰੀ ਜ਼ਿੰਦਗੀ ਸਾਨੂੰ ਅਗਿਆਨਤਾ ਦਾ ਉਪਦੇਸ਼ ਮਿਲਦਾ ਰਾਤੀ ਕਾਰੀਆਂ ਚੰਨ ਨਹੀਂ ਹੋਇਆ ਚੰਨ ਨਹੀਂ ਚੜਿਆ ਉਪਦੇਸ਼ ਅਗਿਆਨਤਾ ਦਾ ਹੋ ਰਿਹਾ ਰਾਤੀ ਕਾਰੀਆਂ ਦਾ ਮਤਲਬ ਕਬੀਰ ਰਾਤੀ ਕਾਰੀਆਂ ਕਾਲੇ ਉਬੇ ਜੰਤ ਜੰਤ ਵੀ ਰਾਤ ਨੂੰ ਕਾਲਾ ਹੀ ਦਿੰਦਾ ਸਰੀਰ ਵੀ ਕਾਲਾ ਹੀ ਦਿੰਦਾ ਗੋਰਾ ਰੰਗ ਵੀ ਹੋਵੇ ਰਾਤ ਨੂੰ ਕਾਲਾ ਹੀ ਦਿੰਦਾ ਲੈ ਫਾਹੇ ਉਠ ਧਾਵਤੇ ਤੇ ਜਾਣ ਮਾਰੇ ਭਗਵੰਤ ਫਾਹੇ ਪਾਏ ਹਨੇ ਰਾਤ ਮਰਿਆਦਾ ਦੇ ਫਿਰ ਭਜਦੇ ਰਹੇ ਜਿਉਂ ਜੋ ਭਜਣਗੇ ਰਸਾ ਟੈਟ ਹੋਈ ਜਾਣਗੇ ਭਜਦੇ ਨੇ ਭਜਦੇ ਨੇ ਮੰਨਦੇ ਨੇ ਵੀ ਅਸੀਂ ਧਾਰਮਿਕ ਹੋ ਗਏ ਭਜਣ ਦਾ ਮਤਲਬ ਇਹ ਹੈ ਉੱਚੇ ਜਿਹੜੀ ਜਾਂਦੇ ਵੀ ਅਸੀਂ ਤਾਂ ਬਾਅਦ ਧਾਰਮਿਕ ਹੋ ਗਏ ਹੁਣ ਹੋ ਗਏ ਜਿੰਨੇ ਜ਼ਿਆਦਾ ਦੂਰ ਜਾਣਗੇ ਰਸਤਾ ਉਹ ਹੀ ਟਾਈਟ ਹੋਈ ਜਾਂਦਾ ਉਹ ਅਗਿਆਨਤਾ ਦਾ ਉਪਦੇਸ਼ ਹੈ ਅੰਦਰ ਥੋੜੇ ਅਗਿਆਨਤਾ ਹੈ ਤੁਹਾਨੂੰ ਪਤਾ ਹੀ ਨਹੀਂ ਮੈਂ ਕੀ ਜੋਤ ਕੀ ਹੈ ਇੱਕ ਕਿਵੇਂ ਹੋਣਾ ਕਿਵੇਂ ਕੋਹੇ ਤੇ ਉਗੜੇ ਤੁਸੀਂ ਮੰਨ ਲਿਆ ਸੀ ਧਾਰਮਿਕਾਂ ਤੁਸੀਂ ਮੰਨ ਲਿਆ ਸੀ ਵੱਡੇ ਹੈਡ ਗ੍ਰੰਥੀ ਬਣ ਗਏ ਅਸੀਂ ਜਥੇਦਾਰ ਬਣ ਗਏ ਅਸੀਂ ਕੌਮ ਦੇ ਆਗੂ ਬਣ ਗਏ ਤੁਸੀਂ ਆਪ ਡੁੱਬੇ ਹੋ ਤੁਸੀਂ ਤਾਂ ਡੋਬ ਲੋਗੇ ਸਾਰੇ ਜਿਹੜਾ ਆਪ ਡੁੱਬਿਆ ਦੂਏ ਨੂੰ ਕਿਵੇਂ ਤਾਰ ਦੂ ਜਿਹਨੂੰ ਤਰਨਾ ਆਉਂਦਾ ਹੀ ਨਹੀਂ ਉਹ ਤਾਂ ਆਪ ਡੁੱਬ ਰਿਹਾ ਤੁਹਾਨੂੰ ਕਿਵੇਂ ਤਾਰ ਦੂ ਜੇ ਉਹਦੇ ਨੇੜੇ ਚਲੇਗਾ ਤੁਹਾਨੂੰ ਵੀ ਡੋਬ ਦੂਗਾ ਇਹਨਾਂ ਦੇ ਦੂਰ ਰਹਿਣਾ ਚਾਹੀਦਾ ਜਿਹੜਾ ਆਪ ਡੁੱਬਦਾ ਹੋਵੇ ਬਹੁਤ ਤਾਰੂ ਦਾ ਭਾਵੇਂ ਉਹਨੂੰ ਕੱਢ ਲਵੇ ਬਹੁਤ ਤਾਰੂ ਦਾ ਭਾਵੇਂ ਉਹਦੇ ਨੇੜੇ ਚਲਾ ਜਾਵੇ ਡੁੱਬਦੇ ਦੇ ਪਰ ਜਿਹੜਾ ਆਪ ਨਹੀਂ ਤਰਨ ਜਾਣਦਾ ਉਹਦੇ ਨੇੜੇ ਜਾਉ ਦੋ ਡੁੱਬ ਜਾਣਗੇ ਇਹ ਤਾਂ ਆਪ ਡੁੱਬੇ ਹੋਏ ਨੇ ਆਪ ਡੁੱਬੇ ਚੋਂ ਵੇਦ ਸੇ ਚੇਲੇ ਦੀਏ ਬਹਾਏ ਇਹ ਸਾਰੇ ਅੱਜ ਅਸੀਂ ਆਪਣੇ ਘਰ ਤੇ ਲਾਗੂ ਕਰਦੇ ਸਭ ਕੁਝ ਅੱਜ ਸਾਡਾ ਸਿਸਟਮ ਪੂਰਾ ਹੈ ਉਹ ਜਿਹੜਾ ਜਿਹੜਾ ਆਪਣਾ ਸੀਗਾ ਉਸ ਵੇਲੇ ਗੱਲ ਉਸ ਵੇਲੇ ਨਾਨਕ ਦੀ ਸਮੱਸਿਆ ਹੋਰ ਸੀ ਨਾਨਕ ਦੇ ਪੂਰੀ ਜਿਹੜਾ ਪੂਰਵ ਜਿਹੜਾ ਦਾ ਧਰਮ ਸੀ ਨਾਨਕ ਦਾ ਖਾਨਦਾਨੀ ਧਰਮ ਸੀ ਕਬੀਰ ਦਾ ਖਾਨਦਾਨੀ ਧਰਮ ਸੀ ਉਹ ਆਪਣੇ ਘਰ ਦੀ ਗੱਲ ਕਰਦੇ ਨੇ ਚੇਲੇ ਦੀ ਬਾਹਰ ਅੱਜ ਅਸੀਂ ਆਪਣੇ ਘਰ ਦੀ ਗੱਲ ਕਰਦੀ ਹੈ ਉਹਨਾਂ ਨੇ ਆਪਣੇ ਘਰ ਨੂੰ ਸਾਫ਼ ਕੀਤਾ ਸੀ ਅੱਜ ਸਾਡਾ ਘਰ ਵੱਖਰਾ ਹੈ ਸਿੱਖੋ ਦਾ ਅੱਜ ਸਾਡਾ ਵੱਖਰਾ ਕਰ ਸਾਡੇ ਗੁਰਦਾਰੇ ਵੱਖਰੇ ਨੇ ਵਿਚਾਰ ਵਿਚਾਰਧਾਰਾ ਵੱਖਰੀ ਹੈ ਜੇ ਉਹੀ ਗੱਲ ਸਾਡੇ ਆਵੜਿਆ ਸਾਡੇ ਤਾਂ ਵੱਡਣਾ ਹੀ ਨਹੀਂ ਚਾਹੀਦਾ ਸੀ ਪਹਿਲੀ ਗੱਲ ਤਾਂ ਸਾਡੇ ਤਾਂ ਕਰਕੇ ਵੱਡਣਾ ਹੀ ਨਹੀਂ ਸੀ ਚਾਹੀਦਾ ਕਰਦ ਜੇ ਆਵੜਿਆ ਫਿਰ ਕੀ ਇਹਦੇ ਖਿਲਾਫ ਨਾ ਬੋਲੀਏ ਕਿ ਇਹਨੂੰ ਰਹਿਣ ਹੈ ਫਿਰ ਇਹਦਾ ਕੀ ਮਤਲਬ ਰਹਿ ਜੂਗਾ ਬਾਣੀ ਦਾ ਕੀ ਮਤਲਬ ਰਹਿ ਗਿਆ ਗੁਰੂਆਂ ਦਾ ਇਹਨਾਂ ਕੁਝ ਕੀਤਾ ਹੋਇਆ ਦਾ ਅਰਥ ਕੀ ਰਹਿ ਗਿਆ ਸਹਿਬਜ਼ਾਦਿਆਂ ਦੇ ਸ਼ਹੀਦੀਆਂ ਦਾ ਅਰਥ ਕੀ ਰਹਿ ਗਿਆ ਨੌਵੇਂ ਪਾਸ਼ਾ ਦੀ ਸ਼ਹੀਦੀ ਦਾ ਅਰਥ ਕੀ ਰਹਿ ਗਿਆ ਜੋ ਕੁਝ ਪਿੱਛੇ ਹੋਇਆ ਗੜਾ ਫਾੜ ਫਾੜ ਕਰਦੇ ਉਹਦਾ ਅਰਥ ਕੀ ਰਹਿ ਗਿਆ ਜੇ ਅਸੀਂ ਉਹੀ ਰੱਖਣਾ ਹੈ ਕੰਮ ਤੇ ਫਿਰ ਇਹਦਾ ਮਤਲਬ ਕੀ ਹੈ ਜਿਹੜੇ ਐਡੇ ਐਡੇ ਸੈਮੀਨਾਰ ਕਰਦੇ ਹੋ ਸਾਰਿਆਂ ਨੂੰ ਸਿੱਖ ਬਣਾ ਦੇਣਾ ਕੀ ਅਸਲੀ ਗੱਲ ਸੱਚ ਬੋਲਦੇ ਹੋ ਤੁਸੀਂ ਸਿੱਖ ਬਣਾ ਦੇਣਾ ਕਿ ਅਸੀਂ ਕੀ ਖਤਮ ਕਰ ਦੇਣੀ ਹੈ ਤੁਸੀਂ ਮੈਂ ਇਲਜ਼ਾਮ ਲਾਉਣਾ ਇਲਜ਼ਾਮ ਹੀ ਲਾਉਣਾ ਚਲੋ 2 ਮਿੰਟ ਵਾਸਤੇ ਬਈ ਤੁਸੀਂ ਸਿੱਖੀ ਖਤਮ ਕਰਨ ਤੇ ਤੁਲੇ ਹੋਏ ਹੋ ਤੁਸੀਂ ਖਤਮ ਕਰਦੇ ਜ਼ਿੰਮੇਵਾਰ ਹੋ ਤੁਸੀਂ ਸਿੱਧ ਕਰੋ ਕੋਰਟ ਵਿੱਚ ਮੈਨੂੰ ਲਿਜਾ ਕੇ ਵੀ ਇਹ ਇਲਜ਼ਾਮ ਗਲਤ ਲਾਉਂਦਾ ਮੈਂ ਤਿਆਰ ਹਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਮੈਂ ਤਾਂ ਇਹ ਮੇਰੇ ਤੇ ਇਲਜ਼ਾਮ ਲਾਉਣ ਅਕਾਲ ਤਖਤ ਵਾਲੇ ਸ਼ਰਮਣੀ ਕਮੇਟੀ ਵਾਲੇ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਮੈਂ ਲਾਉਣ ਇਲਜ਼ਾਮ ਹਾਈ ਕੋਰਟ ਚੜਨ ਮੇਰੇ ਮੇਰੇ ਤੇ ਕਹਿਣ ਵੀ ਸਾਡੇ ਤੇ ਇਲਜ਼ਾਮ ਲਾਇਆ ਇਹਨੂੰ ਸਜ਼ਾ ਹੋਣੀ ਚਾਹੀਦੀ ਮੈਂ ਹਾਈ ਕੋਰਟ ਤਿਆਰ ਫਿਰ ਉੱਥੇ ਦੇਖਦੇ ਇਹਨਾਂ ਦਾ ਬਣਦਾ ਕੀ ਹੈ ਮੈਨੂੰ ਸਾਰੀ ਉਮਰ ਕੈਦ ਹੋ ਜਵੇ ਮੈਂ ਤਿਆਰ ਮੈਨੂੰ ਫਾਂਸੀ ਹੋ ਜਵੇ ਮੈਂ ਤਿਆਰ ਹਾਂ ਇਹ ਆਪਣੀ ਸਜ਼ਾ ਨੂੰ ਤਿਆਰ ਰਹਿਣ ਜਿਹੜੀ ਇਹਨੂੰ ਲੋ ਜੇ ਕੋਈ ਕਿਸੇ ਤੇ ਇਲਜ਼ਾਮ ਲਾਵੇ ਉਹ ਇੱਜ਼ਤ ਹਸਦਾ ਦਾ ਦਾਵਾ ਹੀ ਕਰ ਸਕਦਾ ਨਾ ਕਰਨਾ ਜੇ ਮੈਂ ਝੂਠਾ ਇਲਜ਼ਾਮ ਲਾਇਆ ਇਹ ਨੂੰ ਮੇਰੇ ਖਿਲਾਫ ਉਹਦੇ ਪੈਸਾ ਨੂੰ ਮੈਂ ਕਰ ਲੂਗਾ ਫਿਰ ਸੇ ਨੂੰ ਉਹ ਕੁੜੀ ਨੇ ਕਰੇ ਦਿੱਤੀ ਨਾ ਸਿੱਖੀ ਤੇ ਰਿਟਾ ਅੱਗੇ ਹੋਇਆ ਹੀ ਇਹਨਾਂ ਗੁਰਦੁਆਰਿਆਂ ਦਾ ਪਹਿਲਾ ਫੈਸਲਾ ਅੰਗਰੇਜ਼ਾਂ ਦੇ ਵੇਲੇ ਹੁਣ ਵੀ ਹੋ ਸਕਦਾ ਜੇ ਕੋਈ ਰੱਟ ਕਰੇ ਵੀ ਮੇਰੇ ਗੁਰੂ ਦੀ ਸਿੱਖੀ ਨੂੰ ਇਹ ਬਰਬਾਦ ਕਰ ਰਹੇ ਨੇ ਕੇ ਦੇ ਸਿਰ ਤੇ ਤਾਂ ਸਰਕਾਰ ਸੁਣੂਗੀ ਸੁਪਰੀਮ ਕੋਰਟ ਸੁਣੂਗੀ ਸੁਣਨਾ ਪਊਗਾ ਉਹਨੂੰ ਨੂੰ ਰਿਟ ਕੋਈ ਕੁਝ ਕਰ ਦੋ ਰਿਟ ਕੋਈ ਕੁਝ ਕਰ ਦੋ ਉਹਨਾਂ ਨੂੰ ਸੁਣਨਾ ਪਊ ਕੱਕੇ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤਾਂ ਹਰ ਵਿਸਰਿਆ ਕੱਕੈ ਕਾਮ ਕ੍ਰੋਧ ਭਰਮਿਓ ਮੂੜੇ ਭਰਮਿਓ ਮੂੜੇ ਕਾਮਨਾ ਇੱਛਾਵ ਔਰ ਕ੍ਰੋਧ ਦੇ ਵਿੱਚ ਤੂੰ ਹੈਗਾ ਧਸਿਆ ਪਿਆ ਤੇ ਤੈਨੂੰ ਭਰਮ ਹੋ ਗਿਆ ਵੀ ਮੈਂ ਸਿੱਖਾਂ ਉਹ ਕਾਮ ਕ੍ਰੋਧ ਚ ਘਿਰਿਆ ਹੋਇਆ ਵੀ ਸਿੱਖ ਹੁੰਦਾ ਹੈ ਤੈਨੂੰ ਕਿਵੇਂ ਭਰਮ ਹੋ ਗਿਆ ਮੈਂ ਸਿੱਖਾਂ ਭਰਮ ਬੂੜੇ ਮਮਤਾ ਲਾਗੇ ਹਰ ਵਿਸਰਿਆ ਮਮਤਾ ਲਾਗੇ ਮੇਰਾ ਹੀ ਮੁੰਡਾ ਕਹਾਂ ਸੀ ਮਿਨਿਸਟਰ ਬਣੇ ਮੇਰਾ ਹੀ ਮੁੰਡਾ ਮੇਰੀ ਕੁਰਸੀ ਲਵੇ ਮੇਰੇ ਮੁੰਡੇ ਦੀ ਉਹ ਮਤਲਬ ਹੈ ਜਾਇਦਾਦ ਬਣੇ ਉਹ ਮੇਰਾ ਹੀ ਰਿਸ਼ਤੇਦਾਰ ਆਏ ਹੋਵੇ ਇਹ ਮਮਤਾ ਤੇ ਮਮਤਾ ਵਿੱਚ ਹਰ ਤਾਂ ਫਿਰ ਵਿਸਰਨਾ ਹੀ ਸੀ ਤਾਂ ਤੂੰ ਹਰ ਵਿਸਰਿਆ ਹਰ ਤਾਂ ਸਭ ਦੇ ਅੰਦਰ ਹੈ ਜੇ ਤੂੰ ਬਾਹਰਲੇ ਸਰੀਰ ਨੂੰ ਦੇਖਦਾ ਹੈ ਤਾਂ ਹੀ ਮਮਤਾ ਵੀ ਇਹ ਮੇਰਾ ਮੇਰਾ ਨਹੀਂ ਹੈ ਤੈਨੂੰ ਕਾ ਸਿਖਾਇਆ ਸੀ ਗੁਰੂ ਨੇ ਤੇਰ ਮੇਰ ਕਾ ਸਿਖਾਈ ਸੀ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਇੱਕ ਨਾ ਸਰੈ ਜਦ ਮੇਰੀ ਮੇਰੀ ਮਿਟ ਜਾਏ ਪ੍ਰਭ ਦਾ ਪ੍ਰਭ ਸਵਾਰਿਆ ਹਾਂ ਤਾਂ ਪ੍ਰਭ ਕਾਜ ਸਵਾਰਿਆ ਜਦ ਤੇਰੀ ਯਾਰ ਮੇਰੀ ਮਿਟ ਜਾਂਦੀ ਹੈ ਫੇਰ ਆ ਕੇ ਪ੍ਰਭ ਆਪ ਇਹ ਕਾਜ ਸਵਾਰਦਾ ਬਗਾੜਿਆ ਤਾਂ ਇਹਨੇ ਦੀ ਸਵਾਰਦਾ ਉਹ ਤਾਂ ਕਿਤੇ ਤੇ ਕਿਰਪਾ ਹੁੰਦੀ ਹੈ ਇਹਨਾਂ ਤੇ ਕਿਰਪਾ ਹੋ ਕੇ ਜਾਊ ਇਹ ਦੱਸਣ ਵੀ ਨਾ ਕਿ ਗੱਲ ਹੈ ਜਾਂ ਨਹੀਂ ਹੈ ਇਹ ਗੱਲ ਦੱਸਣ ਵੀ ਮੇਰੀ ਆਹ ਜਿਹੜੀ ਇਹਨਾਂ 'ਚ ਇਹ ਗੱਲ ਹੈ ਜਾਂ ਨਹੀਂ ਹੈ ਗੱਲਾਂ ਕਰਦੇ ਹੋ ਸਿੱਖੀ ਦੀਆਂ ਲੱਗੀ ਬੈਠੇ ਹੋ ਤੁਸੀਂ ਕੀ ਕੋਲ ਪੜੇ ਗੁਣੇ ਤੂੰ ਬਹੁਤ ਪੁਕਾਰੇ ਵਿਨ ਬੁਝੇ ਤੂੰ ਡੁੱਬ ਮੁਆ ਪੜੇ ਗੁਣੇ ਕਿੱਡਾ ਕਿੱਡਾ ਗ੍ਰੰਥ ਪੜੀ ਬੈਠੇ ਨੇ ਕਿੜਕੜੀਆਂ ਲਾਇਬ੍ਰੇਰੀਆਂ ਨੇ ਹੈ ਨਾ ਇੰਟੈਲੈਕਚੁਅਲ ਰੱਖੇ ਹੋਏ ਇਹਨਾਂ ਦੇ ਸਾਡੀ ਜੀ ਲਾਇਬ੍ਰੇਰੀ ਸੀ ਕੀ ਕੀਤਾ ਤੁਸੀਂ ਉਹ ਲਾਇਬ੍ਰੇਰੀ ਚੋਂ ਖੱਟਿਆ ਗਿਆ ਓਏ ਇਹਨਾਂ ਨੂੰ ਪੁੱਛੇ ਕੀ ਖੱਟਿਆ ਤੁਸੀਂ ਉਹ ਚੀਕਾ ਮਾਰ ਦੋ ਲਾਇਬ੍ਰੇਰੀ ਤੁਹਾਡੀ ਲੈ ਜੇ ਉਹ ਜੋ ਤੁਸੀਂ ਲੱਭਿਆ ਕੀ ਸੀ ਉਹ ਦੱਸੋ ਉਹ ਲਾਇਬ੍ਰੇਰੀ ਉਹ ਸੀ ਉਹ ਤੁਹਾਨੂੰ ਉਲਟੇ ਰਸਤੇ ਪਾਉਣ ਵਾਲੀ ਉਹ ਬਹੁਤ ਕੁਝ ਐਸਾ ਜੀ ਉਲਟੇ ਰਾਹ ਪਾਉਣ ਵਾਲਾ ਜਿਹੜੇ ਗ੍ਰੰਥ ਆਪੋਜੀਸ਼ਨ ਦੇ ਲਿਖੇ ਤੇ ਨਾ ਗਲਤ ਉਹ ਵੀ ਪਏ ਤੇ ਉਹਨਾਂ ਨੂੰ ਇੱਥੇ ਹੀ ਆ ਲਿਖਿਆ ਹੋਇਆ ਉਹ ਲਿਖਿਆ ਵਿਰੋਧੀਆਂ ਦਾ ਲਿਖਿਆ ਹੋਇਆ ਵਿਰੋਧੀਆਂ ਦੇ ਲਿਖੇ ਦੇ ਮੁਤਾਬਕ ਦੂਏ ਨੂੰ ਕਰ ਲੋ ਤੁਹਾਨੂੰ ਨਾਲੇ ਪਤਾ ਹੈ ਪਿੱਛੇ ਵੀ ਵਿਰੋਧੀ ਰਹੇ ਨੇ ਜਿਹੜੀ ਪਰੰਪਰਾ ਪਿੱਛੇ ਚੱਲੀ ਆਈ ਹੈ ਉਹ ਉਹਨਾਂ ਦੀ ਹੈ ਜਿਹੜੇ ਗੁਰਮੁਖ ਸੀ ਉਹਨੂੰ ਛੱਡ ਕੇ ਦੂਏ ਪਾਸੇ ਨੂੰ ਜਾਂਦੇ ਦਾਨੂ ਗ੍ਰੰਥ ਚੱਲਿਆ ਹੁੰਦਾ ਪਿੱਛੇ ਪਿੱਛੇ ਜਿਹੜੇ ਪਿੱਛੇ ਬੰਦੇ ਹੀ ਨਹੀਂ ਤੁਸੀਂ ਜ਼ਿਆਦਾ ਸਿੱਖੋਗੇ ਉਹ ਸਿੱਖੀ ਤੁਹਾਡੇ 100-100 ਕੋਦੇ ਨੇੜੇ ਨਹੀਂ ਗੱਲਾਂ ਕਰਦੇ ਤੁਸੀਂ ਦਸ ਗ੍ਰੰਥ ਦੇ ਖਿਲਾਫ 100-100 ਦੇ ਅੰਦਰ ਨੇੜੇ ਨਹੀਂ ਸਿੱਖੀ ਇਹਨਾਂ ਦੇ ਜਿਹੜੇ ਗੱਲਾਂ ਕਰਦੇ ਨੇ ਸਾਰਿਆਂ ਨੂੰ ਜਾਣਦੇ ਆ ਤੁਹਾਡੇ ਕੋ ਕਸੌਟੀ ਆ ਹੁੰਦੀ ਹੈ ਸੋ ਨਾ ਗੁਰਬਾਣੀ ਕਸੌਟੀ ਲਾਉਗੀ ਦੇਖਦੇ ਕਿਹੜਾ ਖਰਾ ਉਤਰਦਾ ਪਹਿਲਾਂ ਇੱਥੇ ਖਰੇ ਉਤਰੋ ਫਿਰ ਗੱਲ ਕਰੋਗਾ ਪਹਿਲਾਂ ਰਾਮ ਕਸੌਟੀ ਸੋਚ ਹੈ ਜੋ ਮਰਜੀ ਬਾ ਹੋਏ ਕਬੀਰ ਕਸੌਟੀ ਰਾਮ ਦੀ ਝੂਠਾ ਟਿਕੇ ਨਾ ਕੋਏ ਝੂਠਾ ਤਾਂ ਕਬੀ ਟਿਕੇ ਗੁਰਬਾਣੀ ਦੀ ਕਸੌਟੀ ਹੈ ਰਾਮ ਦੀ ਕਸੌਟੀ ਹੈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਹੈ ਜੋ ਵਰ ਜੀਵਾ ਹੋਏ ਜਿਹੜਾ ਮਰ ਕੇ ਜਿਉਂਦਾ ਹੋ ਜਾਂਦਾ ਉਹ ਕਸੌਟੀ ਸਿਰਦਾ ਉਹ ਇਹ ਤੇ ਖਰਾ ਉਤਰਦਾ ਜਿਹੜਾ ਇਹ ਤੇ ਖਰਾ ਹੀ ਨਹੀਂ ਉਤਰਿਆ ਗੁਰਬਾਣੀ ਤੇ ਉਹ ਦਸ ਗ੍ਰੰਥ ਦੀ ਗੱਲ ਕਰੂਗਾ ਕਿ ਵੀ ਛੇਤਰ ਨਹੀਂ ਉਹਦੇ ਖਾਤਰ ਉਹਦੇ ਖਾਤਰ ਛੇਤਰ ਹੈ ਫਿਰ ਹੋਰ ਕੁਝ ਨਹੀਂ ਹੈ ਕਹਿੰਦਾ ਦਲੀਲ ਦੀ ਗੱਲ ਦਲੀਲ ਦੀ ਗੱਲ ਮੈਂ ਕਰੂੰਗਾ ਕੰਮ ਤਾਂ ਹੈ ਆ ਕੇ ਮੇਰੇ ਨਾਲ ਇਹਨਾਂ ਦੇਖਾਂਗੇ ਦਲੀਲ ਵਾਲਾ ਹੈ ਕਿਹੜਾ ਮੈਂ ਜਾਣਦਾ ਨਹੀਂ ਇਹਨਾਂ ਨੂੰ ਇਹਦਾ ਉਹਨਾਂ ਹੀ ਗੱਲ ਗਲਤੀ ਕਰ ਗਿਆ ਮੈਂ ਵਿਚਾਰਤਾ ਜਾਂ ਕਹਿੰਦਾ ਸਿੱਖਾਂ ਦਾ ਗੁਰੂ ਇੱਕ ਕਦਾਸ ਜਿਹੜੇ ਫੜਿਆ ਉਹਨਾਂ ਨੂੰ ਕਦਾ ਇਹਦਾ ਅਖਬਾਰ ਨਹੀਂ ਚੱਲਣਾ ਕੁਝ ਨਹੀਂ ਨਹੀਂ ਚੱਲਣਾ ਜਿਹੜੇ ਕੱਢ ਦੇਣਾ ਸੀ ਉਹਨਾਂ ਨੇ ਉਦੋਂ ਮਿੰਤਾ ਕਰਕੇ ਛੁੱਟਿਆ ਫੇਰ ਨਹੀਂ ਲਿਖਦਾ ਮੈਂ ਇਹ ਜੀ ਗੱਲ ਸਿੱਖਾਂ ਦਾ ਗੁਰੂ ਇੱਕ ਤੇ ਦੱਸ ਕਹਿੰਦਾ ਸਿੱਖਾਂ ਦਾ ਗੁਰੂ ਦਾ ਹੈ ਹੀ ਨਹੀਂ ਇੱਕ ਹੈ ਨਾਨਕ ਗੁਰੂ ਹੈ ਬਾਕੀ ਦੇ ਚੇਲੇ ਨੇ ਉਹਦੇ ਆਲਫਤਾ ਸੀ ਉਹ ਰਸਾਲੇ ਚ ਸਪੋਕਸਮੈਨ ਨੇ ਇਹੀ ਲੈ ਕੇ ਗਿਆ ਸੀ ਮੈਂ ਤੂੰ ਸਾਬਤ ਕਰ ਸਿੱਖਾਂ ਦਾ ਗੁਰੂ ਪਰਮੇਸ਼ਰ ਹੈ ਇੱਕ ਵੀ ਨਹੀਂ ਹੈ ਇਹ ਸਾਰੇ ਹੀ ਨੇ ਗੁਰੂ ਜੱਲਾ ਹੁੰਦਾ ਹੀ ਨਹੀਂ ਇਹਦੇ ਵਿੱਚ ਗੁਰੂ ਜੱਲਾ ਕਿਵੇਂ ਨਾਨਕ ਵੀ ਹੈ ਜੇ ਗੁਰੂ ਚੱਲਾ ਇੱਥੇ ਹੁੰਦਾ ਸੱਚਖੰਡ ਵੀ ਹੋਊ ਫਿਰ ਜਾ ਕੇ ਸੱਚਖੰਡ ਗੁਰੂ ਗੁਰੂ ਰਹੂ ਚੱਲਾ ਚੱਲਾ ਰਹੂ ਜਾ ਕੇ ਤੇ ਸੱਚਖੰਡ ਜਾ ਕੇ ਬਰਾਬਰ ਕਿਵੇਂ ਹੋ ਜਾ ਕੇ ਜੇ ਬਾਬਾ ਪਰਪੋਤਾ ਪਿੰਡ 'ਚ ਹੈ ਤੇ ਇੰਗਲੈਂਡ ਜਾ ਕੇ ਬਦਲ ਜੂਗਾ ਬਾਬਾ ਬਾਬਾ ਨਹੀਂ ਰਹੂ ਪੋਤਾ ਪੋਤਾ ਨਹੀਂ ਰਹੂ ਅਮਰੀਕਾ ਜਾ ਕੇ ਪਿਓ ਪਿਓ ਨਹੀਂ ਰਹੂ ਪੁੱਤ ਪੁੱਤ ਨਹੀਂ ਰਹੂ ਉਹ ਤਾਂ ਉੱਥੇ ਵੀ ਰਹੂਗਾ ਜੇ ਇੱਥੇ ਤਾਂ ਉੱਥੇ ਵੀ ਰਹੂਗਾ ਕਿ ਇੱਥੇ ਦਾਦਾ ਬਾਬਾ ਹੈ ਤਾਂ ਸਾਜਣ ਜਾ ਕੇ ਕਿਵੇਂ ਰਹੂਗਾ ਜੇ ਇੱਥੇ ਗੁਰੂ ਚੇਲਾ ਕਿਵੇਂ ਰਹੂਗਾ ਇਹਨਾਂ ਨੂੰ ਅਕਲ ਭੋਰਾ ਹੋਵੇ ਤਾਂ ਗੱਲ ਕਰਨ ਇਹਨਾਂ ਦਾ ਅਕਲ ਦਾ ਖਾਨਾ ਹੈ ਕਿੱਥੇ ਇਹ ਜਦੇ ਡੰਡਾਉਤ ਕਰਦੇ ਨੇ ਜਾਂ ਡੰਡੇ ਵਾਲਾ ਬੰਦਾ ਡੰਡਾ ਕੀ ਹੁੰਦਾ ਰਾਮਚੰਦਰ ਕੀ ਲਸ਼ਕਾ ਜਾਓ ਫਿਰਦੀ ਆ ਨਾ ਰਾਮ ਦੀ ਲਾਠੀ ਉਹਦੇ ਪੱਧਰ ਕਰ ਦਿੰਦੀ ਸਾਰਿਆਂ ਨੂੰ ਜੋ ਪੀਂਜੇ ਦੀ ਛੜੀ ਫਿਰਦੀ ਹੈ ਰੂਹ ਦੇ ਉੱਤੇ ਰਜਾਈ ਭਰਦਾ ਪੱਧਰ ਕਰ ਦਿੰਦਾ ਇਹਦਾ ਇੰਨਾ ਵੀ ਹੁੰਦਾ ਜਿਹੜਾ ਰੂਹ ਹੁੰਦੀ ਹੈ ਨਾ ਰੂਹ ਹੋ ਜਾਂਦੇ ਨੇ ਰੂਹ ਨੂੰ ਕੀ ਲੱਗਦਾ ਬਠਾਣ ਨੂੰ ਉਹ ਐ ਛੱਡੀ ਮਾਰਦਾ ਪੱਧਰ ਹੋ ਜਾਂਦੀ ਹੈ ਜਦੇ ਪਹਿਲੇ ਪਈ ਦੇ ਹੀ ਨੇ ਹਾਂ ਪਈ ਦੇ ਪਹਿਲੀ ਹਾਂ ਪਈ ਤਾਂ ਹੀ ਬੰਦੇ ਨੇ ਤਾਂ ਹੈ ਪੜੇ ਗੁਣੇ ਤੂੰ ਬਹੁਤ ਪੁਕਾਰਾ ਮਾਰਨਾ ਤਾਂ ਪੈਂਦਾ ਹੀ ਆ ਪੜੇ ਗੁਣੇ ਤੂੰ ਬਹੁਤ ਪੁਕਾਰਾ ਪੜੇ ਗੁਣੇ ਤੂੰ ਬਹੁਤ ਪੁਕਾਰਾ ਬੜੇ ਬੜੇ ਗ੍ਰੰਥ ਯਾਦ ਕੀਤੇ ਇਹਨੇ ਤੁਹਾਡੇ ਸੂਰਜ ਪ੍ਰਕਾਸ਼ ਯਾਦ ਕੀਤਾ ਪਿਆ ਪੜਿਆ ਹੋਇਆ ਭਗਤ ਪ੍ਰਕਾਸ਼ ਯਾਦ ਕੀਤਾ ਹੈ ਉਹ ਕੀਤਾ ਹੋਇਆ ਦਿਨ ਬੂਝੇ ਤੂੰ ਬੜਾ ਪੁਕਾਰਦਾ ਬੜਾ ਰੌਲਾ ਪਾਉਂਦੇ ਐਵੇਂ ਉਹ ਨੇ ਦੇਖੋ ਉਹਨਾਂ ਦੇ ਉਹ ਸੀ ਸਾਡੇ ਹੁਣ ਨੇ ਅਸੀਂ ਆਪਣਿਆਂ ਦੀ ਗੱਲ ਕਰੀਏ ਅਸੀਂ ਉਹਨਾਂ ਦਾ ਉਹਨਾਂ ਦਾ ਸੁਧਾਰ ਕੇ ਅਸੀਂ ਲੜਨਾ ਕੀ ਹੈ ਦੇਖੋ ਜੀ ਅਸੀਂ ਜਾਂ ਲੜਕਾ ਸਾਡੇ ਕੋਲ ਹੈ ਝਾੜੂ ਉਹਨਾਂ ਦੇ ਘਰ ਗਿਆ ਜਾ ਕੇ ਨਾਲੇ ਉਹਨਾਂ ਦਾ ਸਾਡਾ ਸੰਬੰਧ ਕੀ ਹੈ ਉਹਨਾਂ ਦੇ ਗ੍ਰੰਥ ਅੱਡ ਉਹਨਾਂ ਦੀ ਮਾਨਤਾਵਾਂ ਅੱਡ ਸਾਡੀ ਅੱਡ ਅਸੀਂ ਉਹਨੂੰ ਕਹਿ ਸਕਦੇ ਹਾਂ ਜਿਹੜਾ ਗੁਰਬਾਣੀ ਮੰਨਦਾ ਕਹਿੰਦਾ ਮੈਂ ਸਿੱਖ ਹਾਂ ਜਿਹੜਾ ਸਿੱਖ ਨਹੀਂ ਉਹਦੇ ਨਾਲ ਸਾਡਾ ਕੀ ਸੰਬੰਧ ਹੁਣ ਹਿੰਦੁਸਤਾਨ ਦਾ ਕਾਨੂੰਨ ਤਾਂ ਉਸੇ ਤੇ ਲਾਗੂ ਹੈ ਭਾਈ ਜਿਹੜਾ ਸਾਡੇ ਬਾਰਡਰ ਦੇ ਅੰਦਰ ਅੰਦਰ ਰਹਿੰਦਾ ਜਾਂ ਬਾਰਡਰ ਦੇ ਪਾਰ ਪਾਕਿਸਤਾਨ ਉੱਥੇ ਉਹਨਾਂ ਦਾ ਕਾਨੂੰਨ ਲਾਗੂ ਉਹਨਾਂ ਦਾ ਆਪਣਾ ਧਰਮ ਹੈ ਸਾਡਾ ਆਪਣਾ ਧਰਮ ਹੈ ਬਿਨ ਬੁਝੇ ਤੂੰ ਡੁੱਬ ਮੂਗਾ ਬਿਨ ਬੁਝੇ ਤੂੰ ਡੁੱਬੂ ਪਰ ਬੁਝਿਆ ਕੀ ਹੈ ਤਾਂ ਪੜਿਆ ਬਹੁਤ ਕੁਝ ਹੈ ਗੁਣੇ ਦਾ ਮਤਲਬ ਇੱਥੇ ਗੁਣ ਧਾਰਨ ਨਹੀਂ ਕੀਤੇ ਗੁਣੇ ਦਾ ਮਤਲਬ ਯਾਦ ਵੀ ਬਹੁਤ ਕੁਝ ਹੈ ਤੈਨੂੰ ਯਾਦ ਵੀ ਬਹੁਤ ਕੁਝ ਹੈ ਜੋ ਪੜਿਆ ਯਾਦ ਹੈ ਤੇਰੇ ਪੜ ਕੇ ਆ ਨਹੀਂ ਭੁੱਲਿਆ ਨਹੀਂ ਯਾਦ ਵੀ ਬਹੁਤ ਹੈ ਅਗਲਾ ਕਹਿੰਦਾ ਵੀ ਵਾਹ ਵੀ ਵਾਹ ਪੜੀ ਇਹਦੇ ਪੜੀ ਯਾਦ ਹੈ ਬੜੇ ਗ੍ਰੰਥ ਯਾਦ ਨੇ ਦੇ ਤੋਂ ਆ ਲਿਖਿਆ ਦੇ ਪੜੇ ਤੇ ਆ ਲਿਖਿਆ ਹੋਇਆ ਪੜਨਾ ਦਾ ਦਿੰਦਾ ਇੱਕ ਪੰਕਤੀ ਸੁਣਾ ਦੋ ਸਾਰਾ ਪੰਨਾ ਜਵਾਨੀ ਸੁਣਾ ਦਿੰਦਾ ਇਹ ਜੇ ਬੰਦੇ ਨੇ ਪਰ ਅਰਥਾਂ ਬਾਰੇ ਬਿਲਕੁਲ ਕੋਰੇ ਨੇ ਬਿਨ ਬੁਝੇ ਤੋਂ ਡੁੱਬ ਮੂਆ ਅਰਥਾਂ ਦਾ ਨਹੀਂ ਪਤਾ ਹੈ ਬਾਣੀਆ ਆ ਬਿਨ ਬੁਝੇ ਜਾਂ ਬੁਝੇ ਹੀ ਨਹੀਂ ਲਿਖਿਆ ਹੈ ਕੀ ਹੈ ਤਾਂ ਹੀ ਡੁੱਬ ਹੈ ਇਹ ਡੁੱਬੇ ਕਾਦੇ ਨੇ ਬੁਝਿਆ ਦੀ ਗੱਲ ਬੁਝਣ ਵਾਲੀ ਹੈ ਨਾ ਗੱਲ ਪੜਨ ਵਾਲੀ ਸੀ ਨਾ ਗੱਲ ਗੁੜਨ ਵਾਲੀ ਸੀ ਗੱਲ ਬੁੱਝਣ ਨਾ ਗੱਲ ਬਾਣੀ ਪੜਨ ਵਾਲੀ ਹੈ ਨਾ ਸਾਰੀ ਚੇਤੇ ਕਰਨ ਵਾਲੀ ਹੈ ਕੰਠ ਕਰਨ ਵਾਲੀ ਹੈ ਇਹ ਜੇ ਲਿਖਿਆ ਕੀ ਹੈ ਬੁੱਝਣ ਵਾਲੀ ਹੈ ਔਰ ਸਮਝ ਵੀ ਨਹੀਂ ਆ ਸਕਦੀ ਇਹ ਸਮਝ ਕੇ ਬੁੱਝਣਾ ਸਮਝ ਤੋਂ ਬਾਅਦ ਬੂਝ ਸਮਝ ਬੂਝ ਜਦ ਕਰਤ ਵਿਚਾਰਾ ਪਵਜਲ ਤਰਤ ਨਾ ਲੱਗੇ ਪਾਪ ਜਲ ਤਲ ਨੂੰ ਨਹੀਂ ਲੱਗਣਾ ਸਭ ਨਾਲ ਬੁੱਝਣ ਨੂੰ ਲੱਗਣਾ ਇਹ ਹੈ ਸਿੱਖੀ ਸਮਝ ਬੂਝ ਜਬ ਕਰਤ ਵਿਚਾਰਾ ਪਾਪ ਜਲ ਤਰਤ ਨ ਲੱਗੇ ਪਾਰ ਹੁਣ ਭਾਵ ਜਲ ਤਰਨ ਦੀ ਗੱਲ ਉੱਥੇ ਕੀਤੀ ਜਾਂਦੀ ਹੈ ਦਰਬਾਰ ਸਾਹਿਬ 'ਚ ਕਿਵੇਂ ਤਰਿਆ ਜਾਊ ਉੱਥੇ ਰੋਜ਼ ਇਹੀ ਗੱਲ ਹੋਣੀ ਚਾਹੀਦੀ ਹੈ ਕਿਵੇਂ ਤਰਿਆ ਜਾਊ ਵਿਧੀ ਦੱਸਣੀ ਚਾਹੀਦੀ ਹੈ ਸਿੱਖਾਂ ਨੂੰ ਭਾਵ ਜਲ ਤੋਂ ਪਾਰ ਕਰਨ ਦੀ ਡਿਊਟੀ ਹੈ ਧਰਮ ਪ੍ਰਚਾਰ ਦੀ ਥੋੜੇ ਸਮੇਂ ਤੇ ਹੋਈ ਤੇ ਸਹਿਜਨ ਮਿਲਿਆ ਇਹ ਡਿਊਟੀ ਇਹਨਾਂ ਦੀ ਸੀ ਜਿਨ੍ਹਾਂ ਦੇ ਕੋਲ ਇੰਨਾ ਬਜਟ ਹੈ ਉਹਨਾਂ ਨੇ ਆਪਣੀ ਡਿਊਟੀ ਕਿਉਂ ਨਹੀਂ ਕੀਤੀ ਕਿਉਂ ਛੱਡੀ ਹੋਈ ਹੈ ਇਹਦਾ ਜਵਾਬ ਦੇਣ ਲੋ ਇਹ ਕਿਉਂ ਕੀਤੀ ਹੋਈ ਹੈ ਇਹਦਾ ਜਵਾਬ ਦੇਣ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਸੰਗਤ ਵਿੱਚੋਂ ਕਹਿ ਸਕਦੇ ਹੋ ਵੀ ਭਾਈ ਜੀ ਨੂੰ ਪਤਾ ਹੈ ਆਪਾਂ ਸ਼ੁਰੂ ਕਰੀਏ ਕੰਮ ਚਲੋ ਜਿਹਨਾਂ ਦਾ ਨਹੀਂ ਪਤਾ ਬੰਦੇ ਹੋ ਵੀ ਪਤਾ ਹੀ ਨਹੀਂ ਸੀ ਕਿਸੇ ਨੂੰ ਪਤਾ ਲੱਗੇ ਤੋਂ ਬਾਅਦ ਤੁਸੀਂ ਰੋੜੇ ਕਿਉਂ ਬਣੇ ਫਿਰ ਇਹ ਰੋੜੇ ਬਣਦੇ ਹੋ ਫਿਰ ਤੁਸੀਂ ਕੌਣ ਹੋਏ ਫਿਰ ਤੁਹਾਨੂੰ ਕੀ ਕਹੀਏ ਫਿਰ ਕੀ ਬਦੀਏ ਵੀ ਤੁਸੀਂ ਗੁਰਮਤ ਚਾਲੂ ਲਾਗੂ ਹੋਣ ਨਹੀਂ ਦੇਣੀ ਗੁਰਮਤ ਦਾ ਪ੍ਰਚਾਰ ਨਹੀਂ ਹੋਣ ਦੇਣਾ ਇਹੀ ਵਧੀਆ ਲੋ ਫਿਰ ਚਲ ਪਿਛਲਾ ਮਾਫ ਹੋ ਜੂਗਾ ਗਾਂ ਨੂੰ ਚਲੋ ਤੁਸੀਂ ਇਹ ਕਹਿ ਸਕਦੇ ਹੋ ਪਤਾ ਹੀ ਨਹੀਂ ਸੀ ਸਾਰੇ ਵਿਦਵਾਨ ਇਹ ਕਹਿ ਕੇ ਛੁੱਟ ਗਏ ਤਿੰਨਾਂ ਯੂਨੀਵਰਸਿਟੀਆਂ ਦੇ ਇਕੱਠੇ ਹੋ ਕੇ ਕਿ ਡਿਕਸ਼ਨਰੀ ਅਸੀਂ ਗਲਤ ਲਾ ਲਈਏ ਤੇ ਅਰਥ ਗਲਤ ਨੇ ਹੋ ਗਏ ਨਵੀਂ ਡਿਕਸ਼ਨਰੀ ਬਣੇ ਤਾਂ ਨਵੇਂ ਅਰਥ ਹੋਣ ਤਾਂ ਗੱਲ ਬਣਦੀ ਹੈ ਗੁਰਬਾਣੀ ਬਾਰੇ ਜੋ ਕੁਝ ਕਿਹਾ ਗਿਆ ਜੋ ਕੁਝ ਲਿਖਿਆ ਗਿਆ ਕਿਤਾਬਾਂ ਜੋ ਟੀਕੇ ਕੀਤੇ ਗਏ ਸਾਰੇ ਹੀ ਗਲਤ ਨੇ ਅਕਾਲ ਤਖਤ ਦੇ ਜਹਰਾਂ ਨੇ ਵੀ ਮੰਨ ਲਿਆ ਵੀ ਗਲਤ ਨੇ ਟੀਕਾ ਨਾ ਚਾਹੀਦਾ ਸੱਜਿਆ ਵੀ ਗਿਆ ਮੈਂ ਵੀ ਗਿਆ ਗੱਲ ਇਹ ਹੋਈ ਵੀ ਵਿਦਵਾਨ ਚਾਹੇ ਜਿੰਨੇ ਮਰਜੀ ਇਕੱਠੇ ਹੋ ਜਾਓ ਕੋਈ ਪਾਬੰਦੀ ਨਹੀਂ ਵੀ ਤੁਸੀਂ ਬਾਉਂਡ ਕਰਨਾ ਪੰਜ ਹੋਣਗੇ 10 ਹੋਣਗੇ 25 ਹੋਣਗੇ ਸਾਰੀ ਸੰਗਤ ਹੋਊਗੀ ਖੁੱਲੇ ਬੈਠ ਕੇ ਵਿਚਾਰ ਕਰੋ ਸੰਗਤ ਵਿੱਚ ਜਿਹੜਾ ਸੈਟੀਸਫਾਈ ਕਰ ਦਵੇ ਵੀ ਅਰਥ ਹੈ ਇਹਦੇ ਉਹ ਅਰਥ ਬਣ ਲੋ ਚਾਹੇ 20 ਸਾਲ ਚਲੀ ਜਾਵੇ ਚਾਚਾ ਸਾਨੂੰ ਕੀ ਫਰਕ ਪੈਂਦਾ ਗੁਰਬਾਣੀ ਵਿਚਾਰੇ ਚੱਲੂ ਲੋ ਉਹਦੇ ਵਿੱਚ ਹੋਰ ਤਾਂ ਕੁਝ ਨਹੀਂ ਟੈਲੀਵਿਜ਼ਨ ਤੇ ਆਉਂਦਾ ਰਹੇ ਨਾਲੇ ਨਾਲ ਸਾਰੇ ਲੋਕਾਂ ਨੂੰ ਪਤਾ ਲੱਗ ਜੂ ਸਿੱਖੀ ਦਾ ਨਾਲੇ ਰਿਕਾਰਡ ਹੋ ਜੂ ਵਿਰੋਧੀ ਤੇ ਵੀ ਰਿਕਾਰਡ ਹੋ ਜਾਣਗੇ ਜਿਹੜੇ ਵਿਰੋਧੀ ਸ਼ਬਦ ਹੋਣਗੇ ਉਹ ਵੀ ਰਿਕਾਰਡ ਹੋ ਜਾਣਗੇ ਹੋ ਜਾਣਗੇ ਸਾਰੇ ਜਦੋਂ ਸਾਰੇ ਲੈਣਗੇ ਵੀ ਹਾਂ ਆਹ ਗੱਲ ਠੀਕ ਹੈ ਗੁਰਬਾਣੀ ਅਨੁਸਾਰ ਹੈ ਉਹ ਮੰਨ ਲਓ ਬਾਕੀ ਛੱਡ ਦੋ ਵਿਦਵਾਨ ਕਿਵੇਂ ਮੰਨ ਲੈਣ ਜਹਦਾਰ ਕਿਵੇਂ ਮੰਨ ਲੈਣ ਟਾਲਦੀ ਨਹੀਂ ਜੀ ਨਹੀਂ ਇਹ ਨਹੀਂ ਕਲੈਨ ਦੇ ਕਲੈਨ ਦੇ ਅਰਥ ਉਹਨੇ ਕਹਾ ਵੀ ਅਸੀਂ ਤਾਂ ਗਏ ਗੱਲ ਨੂੰ ਜਦੋਂ ਇਹ ਸ਼ੁਰੂ ਹੋਈ ਗੱਲ ਹਫਤੇ ਦੇ ਵਿੱਚ ਗੱਲ ਦਾ ਪਤਾ ਲੱਗ ਜਾਣਾ ਨਾਲੇ ਤਾਂ ਜਿਹੜੇ ਵਿਦਵਾਨ 40 40 50 50 20 20000 ਰੁਪਇਆ ਲੈਂਦੇ ਉਹਨਾਂ ਦਾ ਫਰਕ ਬਣਿਆ ਜਿਹੜੀ ਪੈਂਟ ਬਣਾਈ ਹੋਈ ਉਹਨਾਂ ਦੀ ਅੱਡ ਜਿਹੜੀ ਪੈਂਟ ਬਣਾਈ ਉਹ ਅੱਡ ਬਣੀ ਵੀ ਅਸੀਂ ਤਾਂ ਸਾਰਿਆਂ ਦਾ ਸਾਡੇ ਦਾ ਫਸੀ ਦਾ ਵੀ ਸਾਨੂੰ ਸਾਰਿਆਂ ਗੱਲ ਹੁਣ ਜਿਹੜੀ ਢਿੱਡ ਦੀ ਭੁੱਖ ਹੈ ਉਹ ਅੜੀ ਖੜੀ ਹੈ ਵੀ ਸਾਡਾ ਕੀ ਬਣੂ ਦੁਨੀਆ ਦੀ ਵਡਿਆਈ ਜਿਹੜੀ ਹੋਈ ਹੈ ਉਹਦਾ ਕੀ ਬਣੂ ਕੱਲ ਇੱਥੇ ਅੜ ਗਈ ਜਾ ਕੇ ਵੀ ਜੇ ਇਹ ਸ਼ੁਰੂ ਹੋ ਗਈ ਸਾਡੀ ਇੱਜ਼ਤ ਦਾ ਕੀ ਤੁਹਾਨੂੰ ਫਿਰ ਆਪਣੀ ਜਿੱਤ ਦੀ ਗੱਲ ਹੈ ਗੁਰੂ ਦਾ ਤਾਂ ਕੋਈ ਨਹੀਂ ਉਹ ਗੱਲ ਉਹੀ ਅੜ ਗਈ ਅੜੀ ਗਿਆ ਨੇ ਦੁਨੀਆ ਕੀ ਵਡਿਆਈ ਆ ਕੀ ਸੇਤੀ ਜਾਲ ਜਾਂ ਤਾਂ ਇਹ ਅੜ ਗਈ ਜਾਂ ਫਿਰ ਮਾਇਆ ਕੇ ਆ ਵਾਲੀ ਗੱਲ ਆ ਦੋਏ ਗੱਲਾਂ ਆ ਗਈਆਂ ਅੱਜ ਇਹ ਦੋਏ ਗੱਲਾਂ ਬਾਣੇ ਨੂੰ ਲਈ ਖੜੀਆਂ ਸੀ ਦੋਏ ਗੱਲਾਂ ਸਾਨੂੰ ਲਈ ਖੜੀਆਂ ਨੇ ਦੋਏ ਕੇ ਨੇ ਬੜੇ ਇੱਕ ਮਾਇਆ ਇੱਕ ਦੁਨੀਆ ਦੀ ਵਡਿਆਈ ਦੋਏ ਜਾਂਦੀਆਂ ਨੇ ਤੀਜਾ ਸਰਬੱਤ ਦਾ ਭਲਾ ਹੋ ਜਾਊਗਾ ਫਿਰ ਫਿਰ ਸਿੱਖੀ ਇੱਕ ਨਿਊਟਰਲ ਚੀਜ਼ ਹੋ ਜੂਗੀ ਸਿੱਖਾਂ ਦੇ ਮਤਲਬ ਦੀ ਜਿਹੜੀ ਜਿਹੜੇ ਸੋ ਕਾਰਡ ਸਿੱਖਾਂ ਸੋ ਕਾਰਡ ਸਿੱਖ ਸਿੱਖ ਅਸੀਂ ਕਹਿੰਦੇ ਆ ਸਿੱਖਾਂ ਦੀ ਉਹਨਾਂ ਦੇ ਦਾਇਰੇ ਚੋਂ ਨਿਕਲ ਕੇ ਇਹ ਸਾਰੀ ਵਰਲਡ ਵਾਸਤੇ ਹੋ ਜੂਗੀ ਸਿੱਖ ਨਾ ਕੋਈ ਕੌਮ ਹੈ ਨਾ ਸਿੱਖ ਕੋਈ ਜਾਤ ਹੈ ਸਿੱਖਾ ਜਿਹਨੇ ਸਿੱਖਿਆ ਲੈਣੀ ਹੈ ਗੁਰਬਾਣੀ ਤੋਂ ਸਿੱਖਾ ਜਿਹਨੇ ਗੁਰਬਾਣੀ ਨੂੰ ਸਮਝ ਕੇ ਬੰਨਣਾ ਉਹ ਸਿੱਖ ਜਿਹਨੇ ਆਪਣੇ ਜੀਵਨ 'ਚ ਪਰਪਰਤਨ ਲਿਆਉਣਾ ਉਹ ਸਿੱਖ ਉਹ ਕੋਈ ਹੋਵੇ ਜਾਂ ਗੁਰੂ ਦੇ ਸਿੱਖ ਮੁਸਲਮਾਨ ਵੀਰ ਬੁੱਧੂ ਸ਼ਾਹ ਵੀ ਸਿੱਖ ਬੁੱਧੂ ਸ਼ਾਹ ਸਿੱਖ ਬੁੱਢੜ ਸ਼ਾਹ ਵੀ ਸਿੱਖ ਹੈ ਗੁਰੂ ਨਾਨਕ ਸਿੱਖ ਹੈ ਮੀਆਂ ਮੀਰ ਵੀ ਸਿੱਖ ਹੈ ਕਿਉਂ ਭਈ ਮੈਂ ਕਹਿੰਦਾ ਸਿੱਖ ਹੈ ਮੁਸਲਮਾਨ ਸਿੱਖ ਹੋ ਸਕਦੇ ਨੇ ਕਿਉਂਕਿ ਸਿੱਖੀ ਦਾ ਰੰਗ ਹਰੇਕ ਰੰਗ ਤੇ ਚੜ ਜਾਂਦਾ ਕੋਈ ਰੰਗ ਹੋਵੇ ਸੱਚ ਦਾ ਰੰਗ ਸਾਰੇ ਰੰਗਾਂ ਤੇ ਚੜ ਜਾਂਦਾ ਸੱਚ ਤੇ ਝੂਠ ਦਾ ਰੰਗ ਨਹੀਂ ਚੜਦਾ ਗੁਰਬਾਣੀ ਤੋਂ ਉੱਪਰ ਗਿਆਨ ਕੋਈ ਨਹੀਂ ਹੈ ਦੂਏ ਪਾਸੇ ਰੱਬ ਦਾ ਮਤਲਬ ਗਿਆਨ ਰੱਬ ਦਾ ਅਰਥ ਗਿਆਨ ਗੁਰਬਾਣੀ ਦਾ ਇੰਨਾ ਗਿਆਨ ਤੇਜ ਹੈ ਇੰਨਾ ਮਤਲਬ ਸੂਖਸ਼ਮ ਹੈ ਇੰਨਾ ਸਟੀਕ ਹੈ ਕਿ ਸਾਇਰ ਨੂੰ ਨਾ ਲੱਗਦਾ ਵੀ ਹਾਂ ਸੱਚ ਇਹ ਹੈ ਹਕੀਕਤ ਨੂੰ ਮੁਸਲਮਾਨ ਵੀ ਮੰਨਦੇ ਨੇ ਹਕੀਕਤ ਤੱਕ ਪਹੁੰਚਣਾ ਸੱਚ ਤੱਕ ਪਹੁੰਚਣਾ ਪਰ ਪਹੁੰਚ ਨਹੀਂ ਸਕਦੇ ਜਦੋਂ ਸੱਚ ਦਾ ਦਰਸ਼ਨ ਕਰਾ ਦਿੰਦੀ ਹੈ ਬਾਣੀ ਸੱਚ ਆਏ ਸੱਚ ਕੋਲ ਚ ਪ੍ਰਗਟ ਹੋ ਜਾਂਦਾ ਕੋਲ ਨੂੰ ਮੰਨਣਾ ਪੈਂਦਾ ਵੀ ਇਹ ਸੱਚ ਹੈ ਸਾਰਿਆਂ ਨੂੰ ਮੰਨਣਾ ਪੈਂਦਾ ਸੱਚ ਹੈ ਪੰਚਾਇਤ ਦੇ ਵਿੱਚ ਸੱਚ ਆ ਜਾਂਦਾ ਸਾਰੇ ਬੰਦੇ ਨੂੰ ਵੀ ਲੋ ਭਾਈ ਸੱਚ ਆਹੀ ਹੈ ਜਿਹੜਾ ਸੱਚ ਨੂੰ ਮੰਨ ਗਿਆ ਸਿੱਖ ਬਸ ਸਿੱਖ ਦੀ ਪਰਿਭਾਸ਼ਾ ਹੈ ਜੋ ਸੱਚ ਨੂੰ ਮੰਨ ਜਵੇ ਸਿੱਖਾ ਜਿਹੜਾ ਨਾ ਮੰਨੇ ਉਹ ਸਿੱਖ ਨਹੀਂ ਹੈ ਦਿਲੋਂ ਬੰਨੇ ਸੱਚ ਨੂੰ ਮੰਨ ਕੇ ਫਿਰ ਅਪਣਾ ਲਵੇ ਜਿਹੜਾ ਤੋਂ ਉੱਪਰ ਉੱਪਰ ਮੰਨ ਕੇ ਗੁੱਕਰ ਜਵੇ ਉਹ ਨਹੀਂ ਸਿੱਖ ਉਹ ਫਿਰ ਆਇਆ ਨਾ ਉਹਨਾਂ ਦੇ ਵਿੱਚ ਬੇਦਾਵੇ ਵਾਲਿਆਂ ਚ ਤੇ ਮੰਨ ਕੇ ਗੁੱਕਰ ਗਿਆ ਬੇਦਾਵਾ ਦੇ ਬਿਨ ਬੂਝੇ ਤੂੰ ਡੁੱਬ ਮੂਆ ਬਿਨ ਬੂਝੇ ਤੂੰ ਡੁੱਬ ਮੂਆ ਬੁਝਿਆ ਦੀ ਤੈ ਬੁਝਿਆ ਦੀ ਸੱਚ ਨੂੰ ਸੱਚ ਕੀ ਹੈ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੇ ਜਨ ਪਾਵੇ ਜਿਹਦੇ ਤੇ ਬਖਸ਼ਿਸ਼ ਹੋਵੇ ਤੇਰੀ ਉਹਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਜਿਹਦੇ ਤੂੰ ਆਪੇ ਕਿਰਪਾ ਕਰੇ ਤਾਂ ਵੀ ਸੱਚ ਪ੍ਰਗਟ ਹੁੰਦਾ ਹੈ ਜਿਹਨੂੰ ਤੂੰ ਆਪੇ ਦਰਸ਼ਨ ਦੇ ਦੇਵੇਂ ਉਹਨੂੰ ਸੱਚ ਦਾ ਦਰਸ਼ਨ ਹੁੰਦਾ ਹੈ ਸੱਚ ਸਭਨਾਂ ਦਾ ਖਾਸਮ ਹੈ ਸੱਚ ਜੇ ਚਾਹੁੰਦਾ ਮੈਂ ਇਹਨੂੰ ਦਰਸ਼ਨ ਦੇਣੇ ਨੇ ਤਾਂ ਹੁੰਦਾ ਵਰਨਾ ਦਰਸ਼ਨ ਨਹੀਂ ਹੁੰਦਾ ਉਹਦਾ ਜੇ ਉਹ ਨਾ ਚਾਹੇ ਨਾ ਮੈਂ ਦਰਸ਼ਨ ਨਹੀਂ ਹੁੰਦਾ ਵੀ ਦੇਣਾ ਨਹੀਂ ਇਹਨੂੰ ਮੈਂ ਦੇਖਣਾ ਨਹੀਂ ਇਹਨੂੰ ਤਨ ਪਰ ਕਾਇ ਕਸਮ ਹੀ ਬਾਸਾ ਵਿੱਚ ਹੋਵੇ ਭੀਤ ਕਰਾਰੀ ਅਕਲ ਦੇ ਬੁੱਧੀ ਦੇ ਅਰ ਸੱਚ ਦੇ ਅੰਦਰ ਇੱਕ ਹਉਮੈ ਦੀ ਦੀਵਾਰ ਖੜੀ ਹੈ ਝੂੜ ਦੀ ਦੀਵਾਰ ਖੜੀ ਹੈ ਜਿੰਨਾ ਜਰ ਝੂੜ ਦੀ ਦੀਵਾਰ ਨਹੀਂ ਨਾ ਟੁੱਟਦੀ ਪਹਿਲਾਂ ਤਾਂ ਝੂੜ ਦੀ ਦੀਵਾਰ ਟੁੱਟਦੀ ਕੂੜ ਦੀ ਕੰਧ ਕੂੜ ਦੀ ਕੰਧ ਮਾਇਆ ਦੀ ਕੰਧ ਮਾਇਆ ਦੀ ਵਡਿਆਈ ਦੀ ਕੰਧ ਸਰੀਰ ਦੀ ਮੋਹ ਬਬਤਾ ਦੀ ਕੰਧ ਇਹ ਹੈ ਝੂੜ ਦੀ ਕੰਧ ਉਹ ਬਬਤਾ ਜਿਹੜੀ ਉਹ ਹੈ ਆਪਣੇ ਪ੍ਰਾਇ ਦੀ ਕੰਧ ਪਹਿਲੇ ਇਹ ਟੁੱਟੇ ਫਿਰ ਇੱਕ ਕੰਧ ਹੋਰ ਹੈ ਗਾਂ ਜਾ ਕੇ ਦੋਇਆ ਵਾਰ ਕੋਟ ਹੈ ਪਹਿਲਾਂ ਤਾਂ ਕਿ ਕੂੜੇ ਟੁੱਟੇ ਪਾਲ ਪਹਿਲਾਂ ਤਾਂ ਇਹ ਕੰਧ ਟੁੱਟੇ ਫਿਰ ਉਹ ਸਚਿਆਰਾ ਬਣਦਾ ਕਿ ਉਹ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਅਜੋ ਸਚਿਆਰਾ ਹੀ ਬਣਿਆ ਸਚਿਆਰਾ ਕਿਹਨੂੰ ਕਹਿੰਦੇ ਨੇ ਸਚਿਆਰਾ ਜਿਹਨੂੰ ਸੱਚ ਮਿੱਠਾ ਲੱਗਦਾ ਝੂਠ ਮਿੱਠਾ ਨਹੀਂ ਲੱਗਦਾ ਝੂਠ ਕੌੜਾ ਲੱਗਦਾ ਸਚਿਆਰਾ ਕੂੜਿਆਰਾ ਕੀ ਹੈ ਝੂਠ ਮਿੱਠਾ ਲੱਗਦਾ ਸੱਚ ਕੌੜਾ ਲੱਗਦਾ ਕੂੜਿਆਰਾ ਕੂੜ ਚੰਗਾ ਲੱਗਦਾ ਐ ਕਹ ਲੋ ਸੱਚ ਚੰਗਾ ਨਹੀਂ ਲੱਗਦਾ ਇਹ ਕੂੜਿਆਰਾ ਹੈ ਹੁਣ ਸੱਚ ਚੰਗਾ ਲੱਗਦਾ ਝੂਠ ਚੰਗਾ ਨਹੀਂ ਲੱਗਦਾ ਇਹ ਸਚਿਆਰਾ ਹੈ ਇਹਦੇ ਬਾਅਦ ਇੱਕ ਭਰਮ ਦਾ ਕੋਟ ਹੈ ਹੁਣ ਫੇਰ ਰਹਿ ਜਾਂਦਾ ਦੁਆਇਵਾਰ ਕੋਟ ਕਬੀਰ ਨੂੰ ਤਾਂ ਕਿ ਹੁਣ ਭਰਮ ਦਾ ਨਾਸ ਹੋਣਾ ਉਹ ਗੁਰਪ੍ਰਸਾਦ ਪਰਮ ਦਾ ਦਵਾਸ ਗੁਰਪ੍ਰਸਾਦ ਕੀ ਹੈ ਜੇ ਚਾਹੂਗਾ ਸੱਚ ਵੀ ਮੈਂ ਦਰਸ਼ਨ ਦੇਣੇ ਨੇ ਭਰਮ ਦਾ ਕੋਟ ਤਾਂ ਟੁੱਟੂਗਾ ਉਹਦਾ ਵਿਚਾਰੇ ਭਰਮ ਹੈ ਨਾ ਭਰਮ ਤਾਂ ਉਹਦਾ ਗੁਰਪ੍ਰਸਾਦ ਨਾਲ ਹੋਣਾ ਪਰਮ ਦਾ ਨਾਮ ਉਹਦੀ ਕਿਰਪਾ ਨਾਲ ਹੋਣਾ ਨਾ ਐਸੀ ਕਿਰਪਾ ਕਰੋ ਉਹ ਦੇ ਨਾਲ ਜੇ ਚਾਹੂਗਾ ਉਹ ਤਾਂ ਉਹਦਾ ਦਰਸ਼ਨ ਹੋਊ ਤੇ ਉਹਦਾ ਦਰਸ਼ਨ ਕੋਈ ਨਹੀਂ ਸੱਚ ਦਾ ਨਹੀਂ ਕੋਈ ਕਰ ਸਕਦਾ ਸਰਬਿਆਪੀ ਹੈ ਉਹ ਸਰਬਿਆਪੀ ਦਾ ਦਰਸ਼ਨ ਕਿਉਂ ਨਹੀਂ ਹੁੰਦਾ ਬਾਹਰੋਂ ਨਹੀਂ ਹੋਣਾ ਇਹ ਬਾਹਰੋਂ ਚਾਹੁੰਦੇ ਦਰਸ਼ਨ ਕਰ ਲੋ ਪਹਿਲਾਂ ਤਾਂ ਬਾਹਰੋਂ ਚਾਹੁੰਦੇ ਬਾਹਰੋਂ ਨਹੀਂ ਹੋਣਾ ਅੰਦਰੋਂ ਹੋਣੇ ਅੰਦਰ ਕੀ ਹੈ ਅੰਦਰ ਸੂਤ ਪਿਆ ਉਸ ਅੱਖ ਨੂੰ ਲੱਗਿਆ ਹੋਇਆ ਜਿਹਦੇ ਨਾਲ ਦਰਸ਼ਨ ਹੋ ਰਿਹਾ ਜਿਹੜੇ ਦਰਸ਼ਨ ਬੁੱਧੀ ਨਾਲ ਦਰਸ਼ਨ ਹੋਣਾ ਹੈ ਅਕਲ ਨਾਲ ਉਹਨੂੰ ਸੂਤਕ ਹੈ ਕਾਹਦਾ ਸੂਤਕ ਹੈ ਭਰਮ ਦਾ ਸੂਤਕ ਹੈ ਸਭੋ ਸੂਤਕ ਭਰਮ ਹੈ ਦੂਜਾ ਲੱਗਾ ਜਾਏ ਇਹ ਸਰੀਰ ਨਾਲ ਜੁੜੀ ਹੋਈ ਹੈ ਬਾਹਰ ਮਾਇਆ ਨਾਲ ਜੁੜੀ ਹੋਈ ਜਦੋਂ ਭਰਮ ਦਾ ਨਾਸ ਹੋ ਗਿਆ ਦਰਸ਼ਨ ਤਾਂ ਹੋਣਾ ਫਿਰ ਉਹ ਸੂਤਕ ਅੱਖ ਦਾ ਸੂਤਕ ਦੂਰ ਹੋਣ ਪਰਮ ਦਾ ਨਾਸ ਹੋਏ ਬਿਨਾ ਸੱਚ ਦਾ ਦਰਸ਼ਨ ਨਹੀਂ ਹੋ ਸਕਦਾ ਸੱਚ ਦਾ ਦਰਸ਼ਨ ਉਸੇ ਨੂੰ ਹੋਊਗਾ ਜਿਹੜਾ ਸਿਆਰਾ ਪਹਿਲਾਂ ਹੋਊਗਾ ਪਹਿਲਾਂ ਸਿਆਰਾ ਹੋ ਕੇ ਤਾਂ ਸਿਰਫ ਅਧਿਕਾਰੀ ਬਣਦਾ ਅਧਿਕਾਰੀ ਪਲੱਸ 2 ਕਰਕੇ ਤਾਂ ਸਿਰਫ ਇਮਤਿਹਾਨ ਉਹ ਦਾਖਲੇ ਦਾ ਅਧਿਕਾਰੀ ਬਣਦਾ ਵੀ ਤੇ ਦਾਖਲਾ ਮਿਲ ਜੂ ਫਿਰ ਮੈਰਿਟ ਦੀ ਗੱਲ ਮੈਰਿਟ ਪਹਿਲਾਂ ਤਾਂ ਅਧਿਕਾਰੀ ਪਲੱਸ 2 ਦੀ ਸ਼ਰਤ ਹੈ ਮੈਰਿਟ ਮੈਰਿਟ ਫਿਰ ਅਲੱਗ ਗੱਲ ਫਿਰ ਮੈਰਿਟ ਮੈਰਿਟ ਦੇ ਵਿੱਚ ਜਿਹੜਾ ਆ ਜਾਊਗਾ ਉਹਨੂੰ ਹੋ ਜਾਊਗਾ ਜਿਹੜਾ ਮੈਰਿਟ ਤੋਂ ਥੱਲੇ ਉਹਨੂੰ ਨਹੀਂ ਬਾਸ 100% ਉਹਦੇ ਤਾਂ 100% ਚਾਹੀਦੇ ਫੀਸ ਵਿੱਚ ਮੈਂ ਗੁਰ ਕਾ ਮਨ ਸੋ ਸੇਵਕ ਪਰਮੇਸ਼ਰ ਕੀ ਗੱਤ ਜਾਂਦਾ 20 ਵਿੱਚ ਗੁਰ ਕਾ ਮਨ ਮੰਨਣਾ 1% 80% ਦਾ ਵੀ ਉੱਥੇ ਛੂਟ ਰਹੀ ਹੈ ਬੀਜ ਵਿਸਵੇ 100% ਜਿਹਦੇ ਮਾਰਕ ਨੇ ਉਹਨੂੰ ਦਰਸ਼ਨ ਉਹ ਵਰਨਾ ਨਹੀਂ ਹੋਣਾ